ਰੀਦਾ ਬੇਖ ਕਪਾਹੇ ਜੇ ਥਿਆ ਜੇ ਸਿਰ ਦੀਆ ਤਿਲਾਂ ਕਮਾਦੇ ਹਰ ਕਾਗਦੇ ਕੁੰਨੇ ਕੋਲਿਆਂ ਬੇਖ ਕਪਾਹੇ ਜੇ ਥਿਆ ਕਹਿੰਦਾ ਦੇਖ ਲੈ ਕਪਾਹ ਨਾਲ ਕੀ ਹੋਈ ਆ ਕੀ ਬੀਤੀ ਆ ਜੇ ਸਿਰ ਦੀਆ ਤਿਲਾਂ ਆ ਦੂਏ ਤਿਲਾਂ ਨਾਲ ਦੇਖ ਲੈ ਕੀ ਹੋਈ ਆ ਤਿਲਾਂ ਦੇ ਵਿੱਚ ਤੇਲ ਸੀ ਤੇਲ ਲੋਕਾਂ ਨੂੰ ਚਾਹੀਦਾ ਸੀ ਕਪਾਹ ਦੇ ਵਿੱਚ ਬੜੇਵੇਂ ਸੀ ਉਹਨਾਂ 'ਚ ਵੀ ਤੇਲ ਸੀ ਲੋਕਾਂ ਨੂੰ ਰੂਹ ਵੀ ਚਾਹੀਦੀ ਸੀ ਤੇਲ ਵੀ ਚਾਹੀਦਾ ਸੀ ਤੇਲਾ ਬੇਲਤੀ ਨਾ ਕਵਾ ਅਗਲਾ ਨੇ ਬਣਾ ਲਏ ਸਾਧਨ ਜੇ ਉਹ ਬੜੇ ਮਾਂ ਕਹਿੰਦਾ ਮੈਨੂੰ ਕੋਣ ਵਿੱਚੋਂ ਕੱਢ ਲੂ ਮੈਂ ਤਾਂ ਬਹੁਤ ਦੂਰ ਹਾਂ ਉਹ ਕਿਲੇ ਜੋ ਮਰਜ਼ੀ ਬਣਾ ਲਓ ਕੱਢਣ ਵਾਲੇ ਨੇ ਕੱਢ ਲੈਣਾ ਤੁਸੀਂ ਜਿੱਥੇ ਮਰਜ਼ੀ ਲੋਕੇ ਬਹਿ ਜਾਓ ਕੱਢਣ ਵਾਲੇ ਛੱਡਣਾ ਨਹੀਂ ਤੇਲ ਬਹੁਤ ਦੂਰ ਲੋਕੇ ਆ ਕਹਿੰਦਾ ਮੈਨੂੰ ਤਾਂ ਪਤਾ ਹੀ ਲੋਕਾਂ ਦਾ ਤੇਲ ਕਹਿੰਦਾ ਤੇਲ ਦੇ ਵਿੱਚ ਮੇਰਾ ਤਾਂ ਪਤਾ ਹੀ ਨਹੀਂ ਮੈਂ ਕਿਹੜਾ ਦੀਨ ਹਾਂ ਉਹ ਉਹਨਾਂ ਨੂੰ ਦੇਣਾ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਜਿੰਨੇ ਬੀਜੇ ਤੈਨੂੰ ਨਹੀਂ ਸਮਝ ਵੀ ਮੈਂ ਦੇਣਾ ਤੂੰ ਸੋਚਦਾ ਮੈਂ ਨਹੀਂ ਦੇਦਾ ਪਰ ਉਹਨਾਂ ਨੂੰ ਤਾਂ ਲੈ ਤੇਰੀਆਂ ਅੱਖਾਂ ਵਿੱਚ ਹੀ ਹੋਈਆਂ ਨੇ ਤੇਲਾ ਨਾਲ ਕੀ ਹੋਇਆ ਕਪਾਹ ਨਾਲ ਕੀ ਹੋਇਆ ਤੇ ਸੋਚ ਲੈ ਹਾਂ ਕਮਾਦੇ ਕਮਾਦੇ ਅਰ ਕਾਗਦਾ ਕੁੰਨੇ ਕੋ ਲਿਆ ਕਮਾਦ ਨਾਲ ਕੀ ਬਣਿਆ ਪੀੜ ਕੇ ਕੱਢ ਲਿਆ ਰਸ ਰਾਸੀ ਬਿਠਾ ਸੀ ਪੀੜ ਕੇ ਕੱਢ ਲਿਆ ਐਵੇਂ ਤੇਲ ਪੀੜ ਕੇ ਕੱਢ ਐਵੇਂ ਤੈਨੂੰ ਵੀ ਪੀੜ ਕੇ ਕੱਢਣਾ ਤੂੰ ਕਹਿੰਦਾ ਮੈਂ ਕਿਹੜਾ ਨਾ ਤੈਨੂੰ ਨਹੀਂ ਨਾ ਪਤਾ ਵੀ ਤੂੰ ਕੀ ਆ ਵਿੱਚ ਤੈਨੂੰ ਆਪਣਾ ਆਪ ਨਹੀਂ ਦੀਦਾ ਤੇ ਜਿਹੜੇ ਪਾਇਆ ਤੈਨੂੰ ਉਹਨੂੰ ਤਾਂ ਦੀਦਾ ਸਭ ਕੁਝ ਦਿਨ ਮਾਰੀ ਗੱਡੀ ਹੱਡਾਂ ਕੁਕੜ ਕੇ ਹਾਂ ਕਾਗਦ ਹੈ ਕਮਾਦੇ ਯਾਰ ਕਾਗਦ ਹੈ ਕੁੰਨੇ ਲਿਆ ਕਾਗਦ ਨਾਲ ਕੀ ਬਣਦਾ ਕਾਗਜ਼ ਦੇ ਨਾਲ ਕੀ ਬਣਦਾ ਭਿੱਜ ਗਿਆ ਹਰ ਗਿਆ ਕਾਗਜ਼ ਵੀ ਬੜਾ ਕਰਦਾ ਖੜਕਦਾ ਜਿੰਨਾ ਚਿਰ ਸੁੱਕਾ ਹੁੰਦਾ ਹਾਂਜੀ ਕੁੰਨੇ ਕੋਲਿਆਂ ਕੁੰਨੇ ਕੋਲਿਆਂ ਕੋਲਿਆਂ ਨਾਲ ਕੁੰਨੇ ਨਾਲ ਜਿਹੜਾ ਕੁੱਜਾ ਹੁੰਦਾ ਨਾ ਕੋਲੇ ਜੀ ਦੀ ਭਜੋਨੇ ਆ ਉਹਦੇ ਨਾਲ ਕੀ ਬਣਦਾ ਕੁੱਜਾ ਚ ਕੋਲੇ ਪਾਉਨੇ ਆਪਾਂ ਭਜਾਉਣ ਵਾਸਤੇ ਠੀਕ ਹੈ ਕੋਲਿਆਂ ਨੂੰ ਗੁਜਾ ਵਜਾ ਦਿੰਦਾ ਪਰ ਕੋਲੇ ਗੁਜੇ ਨੂੰ ਸਾੜ ਦਿੰਦੇ ਨੇ ਮਾਇਆ ਨੂੰ ਅਸੀਂ ਹਿਰਦੇ 'ਚ ਇਕੱਠੀ ਕਰਦੇ ਆ ਮਾਇਆ ਸਾਨੂੰ ਜਾਲਦੀ ਹੈ ਜੇ ਹਿਰਦੇ 'ਚ ਮਾਇਆ ਦਾ ਮੋਹ ਪਾਉਨੇ ਆ ਤਾਂ ਮਾਇਆ ਸੜਦੀ ਵੀ ਹਿਰਦੇ 'ਚ ਸੜਨ ਵੀ ਉਸੇ ਦੀ ਹੈ ਕੋਲਿਆਂ ਨੂੰ ਗੁਜਾ ਵਜਾ ਦਿੰਦਾ ਉਹਨਾਂ ਦਾ ਹੰਕਾਰ ਤੋੜ ਦਿੰਦਾ ਠੀਕ ਹੈ ਪਰ ਕੋਲੇ ਵੀ ਸੜਦੇ ਨੇ ਉਹਨੂੰ ਸੁਖੀ ਉਹ ਵੀ ਨਹੀਂ ਰਹਿੰਦਾ ਸੁਖੀ ਉਹ ਵੀ ਨਹੀਂ ਰਹਿੰਦਾ ਹਾਂਜੀ ਅੱਗੇ ਆ ਗਏ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾ ਜਿਹੜਾ ਮੰਦਾ ਅਮਲ ਕਰੂਗਾ ਦੂਏ ਦਾ ਨੁਕਸਾਨ ਕਰੂਗਾ ਨਾ ਦੂਏ ਦੀ ਜਿਹੜੀ ਪ੍ਰਭਤਾ ਉਹਦਾ ਨਾਸ ਕਰੂਗਾ ਕੋਲਿਆਂ ਦੀ ਆਪਣੀ ਪ੍ਰਭਤਾ ਕੋਲਿਆਂ ਤੇ ਕੋ ਰੋਟੀ ਸੇਕ ਲਵੇ ਛੱਲੀ ਭੁੰਨ ਲਵੇ ਕੋਲਿਆਂ ਦੇ ਉੱਤੇ ਲੋਹਾਰ ਵੀ ਕੰਮ ਲੈਂਦਾ ਕੋਲਿਆਂ ਦਾ ਸੁਨਿਆਰ ਵੀ ਕੰਮ ਲੈਂਦਾ ਕੋਲਿਆਂ ਨਾਲ ਪ੍ਰੈਸ ਵੀ ਅਪਰ ਕਰਦੇ ਆ ਕੱਪੜੇ ਨੂੰ ਉਹ ਤੋਂ ਹਟਾਤਾ ਉਹਨੂੰ ਆ ਕੇ ਆਪਣੇ ਮਤਲਬ ਨੂੰ ਰੱਖ ਲੈ ਵੀ ਜਾਂ ਦੇਖੂਗਾ ਜਾਂ ਵਰਤੂਗਾ ਐਵੇਂ ਅਸੀਂ ਮਾਇਆ ਰੱਖ ਲੈਣਾ ਭਜਾ ਕੇ ਹੋਰ ਵੀ ਜਦ ਲੋੜ ਕੋ ਜਾਂ ਕੰਮ ਲੈ ਲਾਂਗੇ ਤੇ ਪਰ ਜਿਹੜੇ ਹਿਰਦੇ 'ਚ ਮਾਇਆ ਭਜਾ ਕੇ ਰੱਖੀ ਹੈ ਨਾ ਦੀ ਅੱਗ ਉਹ ਹਿਰਦਾ ਸੜਦਾ ਹੀ ਰਹਿੰਦਾ ਹਾਂਜੀ ਇਹਦੀ ਵੀ ਗਰਮੀ ਹੁੰਦੀ ਆ ਨਾ ਮਾਇਆ ਦੀ ਬੰਦੇ ਅਮਲ ਕਰਿੰਦੇ ਆ ਇਹ ਮਾਇਆ ਐਸੀ ਚੀਜ਼ ਆ ਇਹਦੀ ਬੁਝੀ ਹੋਈ ਤੇ ਵੀ ਗਰਮੀ ਇਹਦੀ ਗਰਮੀ ਜਾਂਦੀ ਹੋਈ ਨਹੀਂ ਹਾਂਜੀ ਬੰਦੇ ਅਮਲ ਕਰਿੰਦੇ ਆ ਇਹ ਸਜਾਇਤ ਤੇ ਨਾ ਬੰਦੇ ਅਮਲ ਕਰਿੰਦੇ ਆ ਇਹ ਸਜਾਇਤ ਤੇ ਨਾ ਮਾਲਕ ਦੀ ਮਾਇਆ ਤੁਸੀਂ ਕਬਜ਼ਾ ਕਰ ਲਿਆ ਗੁਲਾਮ ਬਣਾ ਕੇ ਰੱਖ ਲਈ ਜਿਵੇਂ ਦੂਏ ਦੇਸ਼ ਦੇ ਬੰਦਿਆਂ ਨੂੰ ਅਸੀਂ ਗੁਲਾਮ ਬਣਾ ਲਈਏ ਐਸੇ ਦੇਸ਼ ਦੇ ਬੰਦਿਆਂ ਨੂੰ ਗੁਲਾਮ ਬਣਾ ਲਈਏ ਬਾਲ ਮਜ਼ਦੂਰ ਬਣਾ ਲਈਏ ਕਿਸੇ ਵਜ੍ਹਾ ਨਾਲ ਇਹ ਬੰਦਾ ਅਮਲਾ ਬੰਦੇ ਅਮਲ ਕਰੰਦਿਆਂ ਇਹ ਸਜ਼ਾ ਤੇ ਨਾ ਸਾਰਿਆਂ ਨੂੰ ਸਜ਼ਾ ਮਿਲਦੀ ਹੈ